ਹਮ ਅਵਗੁਣ ਭਰੇ ਏਕ ਗੁਣ ਨਾਹੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੁਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਜਹ ਮਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਨਾ ਮੈਲਾ ਨਾ ਧੁੰਦਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਹਮਨੇ ਚੰਗੇ ਬੁਰਾ ਨਹੀਂ ਕੋਈ ਪਰਨਵਤ ਨਾਨਕ ਤਾਰੇ ਸੋਇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਨਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆਰੇ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦੁਆ ਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ ਜਿਉ ਚੰਨ ਸ਼ਿੰਗਾਰ ਹੈ ਰਾਤਰ ਦਾ ਚੰਨ ਬਾਜੂ ਰਹਿਣ ਅਧੂਰੀ ਏ ਬਿਨ ਬਾਲ ਜਿਉ ਗੋਦ ਸੁਹਾਗਣ ਦੀ ਜਿਉ ਵੇਲ ਬਗੈਰ ਅੰਗੂਰੀ ਏ ਜਿਉ ਬੋਲ ਬਗੈਰ ਸਚਾਈ ਦੇ ਸਵਗੰਦੀ ਬਿਨ ਕਸਤੂਰੀ ਏ ਇਕ ਲਾੜੇ ਬਾਜ ਜਨੇਤ ਜਿਵੇਂ ਸਾਧੂ ਬਿਨ ਸਬਰ ਸਬੂਰੀਏ ਨਿਰਜਲ ਖੂ ਬੌਲੀ ਤਾਲ ਜਿਵੇਂ ਫਲ ਬਾਜੂ ਬਾਗ ਨਕਾਰਾਏ ਹੈ ਹਿਰਦਾ ਸੁਨਿਆ ਪ੍ਰੇਮ ਬਿਨਾ ਜੀਵਨ ਦਾ ਪ੍ਰੇਮ ਸਹਾਰਾ ਏ ਜੋ ਵਸਦੀ ਦੁਨੀਆ ਵੇਂਦੇ ਓਏ ਸਗਲ ਪਸਾਰਾ ਪ੍ਰੇਮ ਦਾ ਏ ਏ ਰਾਜਾ ਸਾਰੀ ਦੁਨੀਆ ਦਾ ਪਰਜਾ ਨੂੰ ਸਹਾਰਾ ਪ੍ਰੇਮ ਦਾ ਏ ਗੁਰੂਆਂ ਪੀਰਾਂ ਅਵਤਾਰਾਂ ਦਾ ਇੱਕੋ ਹੀ ਨਾਰਾ ਪ੍ਰੇਮ ਦਾ ਏ ਨਾ ਰੀਜੇ ਕਰਮਾ ਕਾਂਡਾਂ ਤੇ ਪਰਮੇਸ਼ਰ ਪਿਆਰਾ ਪ੍ਰੇਮ ਦਾ ਏ ਸੁਖ ਸਾਗਰ ਧੀਰਜ ਧਰਮਾਂ ਦਾ ਜੇ ਹੈ ਤਾਂ ਪ੍ਰੇਮ ਕਿਨਾਰਾ ਏ ਹੈ ਹਿਰਦਾ ਸੁਨਿਆ ਪ੍ਰੇਮ ਬਿਨਾ ਜੀਵਨ ਦਾ ਪ੍ਰੇਮ ਸਹਾਰਾ ਏ ਇਸ ਪ੍ਰੇਮ ਦੀ ਗੁੜਤੀ ਗੂੜੀ ਏ ਗੂੜਾ ਹੀ ਨਸ਼ਾ ਚੜਾ ਦੇਵੇ ਕਰ ਨੇੜੇ ਦਿਲ ਦੀਆਂ ਭਾਵਾਂ ਨੂੰ ਸਾਂਝਾਂ ਦੀ ਲਗਨ ਲਗਾ ਦੇਵੇ ਜੋ ਸਾੜੇ ਪਾੜੇ ਦੁਬਦਾ ਦੇ ਸਦੀਆਂ ਦੇ ਜ਼ਖਮ ਮਿਟਾ ਦੇਵੇ ਜਿੱਥੇ ਮੈਂ ਮੈਂ ਤੂੰ ਤੂੰ ਮੁੱਕ ਜਾਂਦੀ ਇੱਕ ਦੁਨੀਆ ਨਵੀਂ ਵਸਾ ਦੇਵੇ ਇਹ ਜਾਦੂ ਮੰਤਰ ਅਮਨਾ ਦਾ ਏ ਸੋਮਾ ਅੰਮ੍ਰਿਤ ਧਾਰਾ ਏ ਹੈ ਹਿਰਦਾ ਸੁਨਿਆ ਪ੍ਰੇਮ ਬਿਨਾ ਜੀਵਨ ਦਾ ਪ੍ਰੇਮ ਸਹਾਰਾ ਏ ਠੁਕਰਾਵੇ ਤਖਤਾਂ ਤਾਜਾਂ ਨੂੰ ਏ ਬੇਪਰਵਾਹੀਆਂ ਪ੍ਰੇਮ ਦੀਆਂ ਜੰਜੀਰਾਂ ਸੰਗਲਾਂ ਕੜੀਆਂ ਤੋਂ ਮਜ਼ਬੂਤ ਨੇ ਫਾਈਆਂ ਪ੍ਰੇਮ ਦੀਆਂ ਸੂਲੀ ਵੀ ਸੁਰਗ ਦਾ ਝੂਟਾ ਏ ਸੁਖ ਸਿਉ ਅਗਵਾਈਆਂ ਪ੍ਰੇਮ ਦੀਆਂ ਇਸ ਸ਼ਰਾ ਮਜਬ ਦੀਆਂ ਲੀਕਾਂ ਤੋਂ ਬਹੁਤ ਦੂਰ ਨੇ ਦਾਈਆਂ ਪ੍ਰੇਮ ਦੀਆਂ ਸਭ ਸੌਦੇ ਇਸ ਦੇ ਸਿਰ ਧੜ ਦੇ ਨਿਰਭੈ ਦਿਲ ਦਾ ਵਨਜਾਰਾ ਏ ਹੈ ਹਿਰਦਾ ਸੁਨਿਆ ਪ੍ਰੇਮ ਬਿਨਾ ਜੀਵਨ ਦਾ ਪ੍ਰੇਮ ਸਹਾਰਾ ਏ ਓਏ ਮਰਦਾ ਮਾਨੁਖ ਦੇਹੀ ਨੂੰ ਜੇ ਪਾਕ ਪਵਿੱਤਰ ਬਣਾਉਣਾ ਏ ਇਹ ਧਰਮ ਅਰਥ ਅਰ ਕਾਮ ਮੋਖ ਜੇ ਚਾਰ ਪਦਾਰਥ ਚਾਉਣਾ ਏ ਸ਼ਾਂਤੀ ਭਗਤੀ ਸ਼ਕਤੀ ਚਾਹੇ ਆਦਰ ਮਾਨ ਵਧਾਉਣਾ ਏ ਤੂੰ ਜੇ ਚਾਹੇ ਜਸ ਦੋਹੀ ਜਹਾਨੀ ਪਿਆਰਾ ਪ੍ਰਭੂ ਰਜਾਉਣਾ ਏ ਤਾਂ ਉਸ ਦੀ ਪਿਆਰੀ ਪਰਜਾ ਦੇ ਦਰ ਦਿਲ ਦਾ ਖੋਲ ਭੰਡਾਰਾ ਏ ਹੈ ਹਿਰਦਾ ਸੁਨਿਆ ਪ੍ਰੇਮ ਬਿਨਾ ਜੀਵਨ ਦਾ ਪ੍ਰੇਮ ਸਹਾਰਾ ਏ